ਪੜਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀ ਹੈ ਜੇ ਪੜਿਆ ਹੋਵੇ ਜਾਣਦਾ ਹੋਵੇ ਜਿਹੜਾ ਪੜਨਾ ਵਾਲਾ ਜਾਣਦਾ ਹੋਵੇ ਸੁਭਿਦਾ ਹੋਵੇ ਔਰ ਫਿਰ ਕਰੇ ਗੁਨਾਹ ਉਮੀ ਸਾਧਨਾ ਉਹਨੂੰ ਤਾਂ ਮਾਰਿਆ ਜਾਊਗਾ ਉਹ ਤਾਂ ਮਾਰ ਪਊਗੀ ਉਹ ਬੂ ਚੋਟਾ ਸਾਈ ਜਿਹੜਾ ਉਹ ਵੀ ਜ਼ਾਲ ਉਹਦੇ ਤੇ ਮਾਰਦੀ ਜੀ ਪਤਾ ਨਹੀਂ ਉਹ ਨਹੀਂ ਮਰਦਾ ਪਤਾ ਨਹੀਂ ਨਾ ਜਿਹੜੇ ਪਤਾ ਨਹੀਂ ਹੈ ਜਿਨ੍ਹਾਂ ਨੂੰ ਉਹਨਾਂ ਨੂੰ ਉਲਟ ਪੜਾਈ ਪੜਾਉਣ ਵਾਲਿਆਂ ਨੂੰ ਦੋਸ਼ ਹੈ ਪੇਖ ਦਿਖਾਇਆ ਜਗਤ ਕੋ ਲੋਗਨ ਕੋ ਬਸ ਕੀਨ ਅੰਤਕਾਲ ਕਾਟੀ ਕਟਿਓ ਬਾਦ ਨੂੰ ਉਹਨਾਂ ਨੂੰ ਦੋਸ਼ ਜਾਂਦਾ ਫਿਰ ਤਾਂ ਵਿਚਾਰਿਆਂ ਨੂੰ ਬਾਜਾਂ ਨੂੰ ਪਤਾ ਨਹੀਂ ਹੁੰਦਾ ਉਹ ਸਿਖਾਇਆ ਹੋਇਆ ਹਿੰਦ ਕੋਲ ਖੜਾ ਉਹਦੇ ਕੋਲ ਵੀ ਜਾਂਦੇ ਨੇ ਸਾਡਾ ਭਰਾ ਹੈ ਉਹ ਆਲੇ ਆਲੇ ਫਸ ਜਾਂਦੇ ਨੇ ਕੜ ਲੱਗੇ ਹੁੰਦੇ ਨੇ ਜਾਲ ਫੱਦੇ ਫਤਿਆਂ 'ਚ ਫਸ ਜਾਂਦੇ ਉਹ ਜਿਹੜਾ ਫਸਾਉਣ ਵਾਲਾ ਹੈ ਦੋਸ ਉਹਦਾ ਉਹ ਭੋਲ ਅਪਰਾਧ ਉਹਨਾਂ ਗੁਰੂਆਂ ਦੇ ਜ਼ਿਆਦਾ ਹੈ ਜਿਹੜੇ ਜਾਣ ਬੁੱਝ ਕੇ ਕੰਮ ਕਰਦੇ ਨੇ ਉਹਨਾਂ ਨੂੰ ਬੜੀਆਂ ਬੜੀਆਂ ਸਜ਼ਾਵਾਂ ਜਦ ਇੱਥੇ ਮਿਲਦੀਆਂ ਨੇ ਨਾ ਅਸੀਂ ਦੇਖਦੇ ਹਾਂ ਸਾਨੂੰ ਉਹਨਾਂ ਦੇ ਤਰਸਦਾ ਨਹੀਂ ਪਤਾ ਵੀ ਪਿੱਛੇ ਕਰਕੇ ਕੀ ਆਏ ਨੇ ਕੀ ਕਰਕੇ ਆਏ ਨੇ ਉਹ ਨਹੀਂ ਸਾਨੂੰ ਪਤਾ ਹੁੰਦਾ ਇਸ ਕਰਕੇ ਸਾਨੂੰ ਤਰਸ ਆਉਂਦਾ ਆਮ ਆਦਮੀ ਦੇਖਦਾ ਵੀ ਇਹ ਤਾਂ ਬਈ ਬਹੁਤ ਅਨਰਥ ਕੀਤਾ ਰੱਬ ਨੇ ਉਹਨੇ ਤਾਂ ਰੱਬ ਨੂੰ ਪੁੱਛਿਆ ਅਨਰਥ ਕੀਤਾ ਕਿ ਨਹੀਂ ਕੀਤਾ ਉਹ ਜਾਣਦਾ ਮੈਂ ਕੀ ਕੀਤਾ ਅਨਰਥ ਤਾਂ ਉਹਨੂੰ ਕਹਿਣਾ ਨਹੀਂ ਉਹਨੂੰ ਤਾਂ ਦਿਆਲੂ ਕਹਿੰਦੇ ਨੇ ਅਨਰਥਾ ਉਹ ਕਰਦਾ ਨਹੀਂ ਜ਼ਾਲਮ ਤਾਂ ਹੈ ਨਹੀਂ ਇਸ ਕਰਕੇ ਇਸ ਖੇਡ ਨੂੰ ਤੇ ਟਿੱਪਣੀ ਗੁਰਬਾਣੀ ਦੀ ਕਰਦਾ ਜਿਹੜਾ ਇਸ ਖੇਡ ਤੇ ਟਿੱਪਣੀ ਕਰਦਾ ਜੋ ਚੱਲ ਰਹੀ ਹੈ ਉਹ ਤਾਂ ਗੁਰਬਾਣੀ ਦਾ ਸਿੱਧੀ ਗੱਲ ਤੁਮਰੀ ਗੱਤਵਤ ਤੁਮਹੀ ਜਾਣੀ ਨਾਨਕ ਦਾਸ ਸਦਾ ਪ੍ਰਭੂ ਉਹਨੇ ਟਿੱਪਣੀ ਸਾਨੂੰ ਬੈਕਗ੍ਰਾਉਂਡ ਦਾ ਪਤਾ ਨਹੀਂ ਹੈ ਉਹਨੂੰ ਬੈਕਗ੍ਰਾਉਂਡ ਦਾ ਪਤਾ ਜਿਆ ਘਾਲੇ ਘਾਲਣਾ ਤੇ ਰਾਜੇ ਜਨਗੁਰੂ ਨੇ ਦਿਖਾਉਂਦੇ ਨੇ ਜਦ ਗਿਆ ਨਾ ਨਰਕਾਂ 'ਚ ਦੇਖਿਆ ਰਾਜੇ ਜਨਗੁਰੂ ਆ ਗਈ ਤਰਸ ਆ ਗਿਆ ਬਿਲਕੁਲ ਝੂਠ ਹੈਗਾ ਬ੍ਰਹਮ ਗਿਆਨੀ ਨੂੰ ਤਰਸ ਨਹੀਂ ਆਉਂਦਾ ਬ੍ਰਹਮ ਗਿਆਨੀ ਦਾ ਸੁਭਾਅ ਪਰਮੇਸ਼ਰ ਵਰਗਾ ਹੁੰਦਾ ਕਰਤਾ ਕਿ ਕਰਤਾ ਕਿ ਮਤ ਕਰਤਾ ਜਾਣਾ ਕਹਿ ਜਾਣਾ ਗੁਰ ਸੂਰਾ ਮਨਜ਼ੂਰ ਨੂੰ ਤਾਂ ਸਮਝ ਹੁੰਦੀ ਹੈ ਵੀ ਕੋਈ ਅਪਰਾਧ ਕੀਤਾ ਹੋਵੇ ਇਹਨਾਂ ਨੇ ਇਹਨਾਂ ਦਾ ਕਿਹੜਾ ਕੀਤਾ ਉਹ ਚਾਹੇ ਉਹ ਨਹੀਂ ਪਤਾ ਉਹਦਾ ਦੁਖਦਾਰੂ ਕਹਿੰਦਾ ਸੁਖਰੋ ਕਹਿੰਦਾ ਵੀ ਇਹਨਾਂ ਨੂੰ ਬਿਮਾਰੀ ਜ਼ਬਰਦਸਤੀ ਤਾਂ ਇਹਨਾਂ ਨੂੰ ਦਵਾ ਦਿੱਤੀ ਜਿਹੜੇ ਹਾਏ ਹਾਏ ਕਰਦੇ ਨੇ ਕਿਉਂ ਕਰਦੇ ਨੇ ਮਰੀਜ਼ ਹਸਪਤਾਲ 'ਚ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜੋ ਮੱਥਣ ਵਧਾਣੀਆਂ ਤੇ ਉਹ ਮੱਥਾ ਕਰਮ ਪਤਾ ਹੁੰਦਾ ਤੇ ਦੇਖ ਦੱਸ ਰਿਹਾ ਉਹਨੂੰ ਕਿਵੇਂ ਆਜੂਗਾ ਰਹਿਮ ਪਿੱਛੇ ਪੰਕਤੀਆਂ ਨਹੀਂ ਸਾਡੇ ਕੋ ਪਈਆਂ ਤੇ ਉਹ ਮੱਥਾ ਧਰਮ ਉਹਨਾਂ ਨੂੰ ਮੱਥ ਰਿਹਾ ਉਹਨੂੰ ਠੀਕ ਕਰ ਰਿਹਾ ਜੋ ਮੱਥਣ ਵਧਾਣੀਆਂ ਜਿਹਾ ਘਾਲੇ ਘਾਲਣਾ ਤੇ ਵੇਹੋ ਨੌ ਹੈ ਜਿਹਾ ਘਾਲੇ ਘਾਲ ਜੇ ਜੀ ਕੋ ਘਾਲਣਾ ਘਾਲਦਾ ਤੇ ਵੇਹੋ ਨੌ ਹੈ ਉਹ ਜਾਂ ਨੌ ਦਾ ਪ੍ਰਚਾਰ ਕਰ ਲੈਂਦਾ ਜਿਹਾ ਜਾਂ ਕੋ ਵਿਚਾਰ ਕਰਦਾ ਉਹ ਜਾਂ ਪ੍ਰਚਾਰ ਕਰ ਦਿੰਦਾ ਹੈ ਮਤ ਦਾ ਉਸ ਮਤ ਦਾ ਉਹ ਜਾਂ ਪ੍ਰਚਾਰ ਕਰਦਾ ਜੇ ਤਾਂ ਕਿਸੇ ਨੇ ਘਾਲਣਾ ਘਾਲੀ ਹੈ ਝੂਠ ਉਹ ਝੂਠ ਦਾ ਪ੍ਰਚਾਰ ਕਰ ਲੈਂਦਾ ਜੇ ਸੱਚ ਦੀ ਗੱਲ ਹੀ ਹੈ ਜਿੰਨੀ ਕਿ ਸੱਚ ਦੀ ਸਮਝ ਨਾ ਪ੍ਰਚਾਰ ਕਰ ਲੈ ਜਿੰਨੀ ਕਿ ਕਿਸੇ ਦੀ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਫਿਰ ਕਰਦੇ ਜਿਹੜੀ ਉਹਦੀ ਬੁੱਧਾ ਹੋਈ ਉਹਦੀ ਕਾਰਨ ਸਾਡੇ ਕੋਲ ਕਾਰਨਾ ਕੀ ਹੈ ਕਮਾਈ ਕੀ ਹੈ ਪਰ ਸਾਡੀ ਜੋ ਬੁੱਧ ਹੈ ਉਹੀ ਸਾਡੀ ਕਾਰ ਕਮਾਈ ਹੈ ਸਾਡੇ ਇਹੀ ਸਾਡੇ ਕੋਲ ਸੌਦਾ ਹੈ ਕੀ ਵਸਾ ਬੁੱਧ ਤਾਂ ਹੀ ਕਹਿੰਦੇ ਨੇ ਜਾਣੋ ਜੋਤ ਜੋਤ ਦੀ ਕਮਾਈ ਹੈ ਹੋਰ ਕੋਈ ਬੁੱਧ ਹੀ ਕਮਾਈ ਹੈ ਬੁੱਧ ਬਦਲੀ ਇਸੇ ਨੇ ਬਦਲਣਾ ਹੈ ਇਸੇ ਨੇ ਸਿੱਧ ਪ੍ਰਾਪਤ ਹੋਣੀ ਹੈ ਸੰਸਾਰ ਕੀ ਦੇਖਿਆ ਜਾਂਦਾ ਸੰਸਾਰ ਹੀ ਬੁੱਧੀ ਦੇਖੀ ਜਾਂਦੀ ਚੰਗੀ ਅਕਲ ਵਾਲੇ ਬੰਦੇ ਨੂੰ ਚੰਗੇ ਉਹਦੇ ਦੇ ਦਿੰਦੀ ਸਰਕਾਰ ਘਾਟਾ ਅਕਲ ਵਾਲਿਆਂ ਨੂੰ ਘਟ ਪਾਵਰਾਂ ਮਿਲ ਜਾਂਦੀਆਂ ਨੇ ਉੱਥੇ ਵੀ ਇੰਟੈਲੀਜੈਂਸ ਸੀ ਇੰਟੈਲੀਜੈਂਟ ਜਿਹੜੇ ਨੇ ਉਹ ਅੱਗੇ ਹੋ ਜਾਂਦੇ ਨੇ ਜਿਹੜੇ ਘੱਟ ਜਾਂਦੇ ਨੇ ਥੱਲੇ ਆ ਜਾਂਦੇ ਨੇ ਇੱਥੇ ਸੁਥਾਜ ਵੀ ਅਗਲੇ ਦੇਖੀ ਜਾਂਦੀ ਹੈ ਅਕਲ ਦੀ ਪੁੱਛ ਹਰੇਕ ਜਗ੍ਹਾ ਸੰਸਾਰ ਦੇ ਸਿਸਟਮ ਕਰੀਬ ਕਰੀਬ ਹੋ ਜਾਈ ਚੱਲਦਾ ਉਹ ਗੱਲ ਅਲੱਗ ਹੈ ਵੀ ਸੰਸਾਰ ਜਾਂਤੇ ਖੜਾ ਜੋਤ ਤੇ ਖੜੇ ਨੂੰ ਗੱਲ ਵੱਖਰੀ ਹੈ ਉਹ ਗੱਲ ਵੱਖਰੀ ਹੈ ਤੇ ਇੱਥੇ ਲੋੜ ਹੈ ਜਾਂਦੀ ਹੈ ਪ੍ਰਚਾਰੀਏ ਉਹਦਾ ਗਿਆਨ ਪ੍ਰਚਾਰ ਕਰਦਾ ਨਾ ਜਿਹੇ ਜੀ ਕਿਸੇ ਦੀ ਬੁੱਧ ਹੈ ਉਹ ਜਾਈ ਗਿਆਨ ਦਾ ਪ੍ਰਚਾਰ ਕਰਦਾ ਉਹ ਗਿਆਨ ਦੇ ਪ੍ਰਚਾਰ ਇੱਕੋ ਲੈਵਲ ਦੇ ਤਾਂ ਨਹੀਂ ਹਨ ਜਿਹਾ ਕਾਲੇ ਦਾ ਜਿਹਦੀ ਕਾਲ ਕਮਾਈ ਪੂਰੀ ਹੋ ਗਈ ਪੂਰੇ ਸਾਇਦ ਦਾ ਪ੍ਰਚਾਰ ਕਰ ਦੂ ਜਿਹਦੀ ਕਮਾਈ ਚ ਕਮੀ ਹੈ ਉਹ ਘਟਿਆ ਸਾਇਦ ਦਾ ਪ੍ਰਚਾਰ ਕਰ ਦੂ ਸੱਚ ਨੂੰ ਤਾਂ ਸਾਰੇ ਹੀ ਮੰਨਦੇ ਨੇ ਨਾ ਉਹ ਸੱਚ ਤੋਂ ਤਾਂ ਕੋਈ ਭਜਦਾ ਨਹੀਂ ਸੱਚ ਨੂੰ ਨਹੀਂ ਕੋਈ ਬੁਰਾ ਕਹਿਣਾ ਹੈਗਾ ਉਹ ਲੱਗਦਾ ਦਾ ਸੱਚ ਦਾ ਗਿਆਨ ਨਾ ਹੋਵੇ ਉਹ ਅਲੱਗ ਗੱਲ ਹੈ ਅੱਛਾ ਪਾਰਲੀਮੈਂਟ ਦੇ ਵੀ ਸਤਨਾਮ ਜਾਇ ਤੇ ਲਿਖਿਆ ਹੈ ਸੱਚ ਦੀ ਜਿੱਤ ਹੋਊਗੀ ਸੱਚ ਨੂੰ ਕੋਈ ਭਜਦਾ ਨਹੀਂ ਬੁਰਦੇ ਨੇ ਸਾਰੇ ਕੋਰਟਾਂ ਵੀ ਸੱਚ ਨੂੰ ਲੱਭਦੀਆਂ ਨੇ ਉਹ ਲੱਭਦੀਆਂ ਨੇ ਪੁਲਿਸ ਵੀ ਸੱਚਾਈ ਲੱਭਦੀ ਹੈ ਉਹ ਗੱਲ ਹੈ ਜਾਣ ਬੁੱਝ ਕੇ ਕਰੇ ਨਾ ਕਰੇ ਉਹ ਤਾਂ ਵੱਖਰੀ ਗੱਲ ਹੋਊਗੀ ਨਾ ਪਰ ਆਖਰ ਤਾਂ ਸਚਾਈ ਲੱਭਣ ਦੀ ਉਹ ਗੱਲ ਚੱਲਦੀ ਹੈ ਅਫਸਰਾਂ ਦੀ ਵੀ ਸਚਾਈ ਲੱਭਣ ਦੀ ਗੱਲ ਚੱਲਦੀ ਹੈ ਵੀ ਇਹਦਾ ਸੱਚ ਦੇਖੋ ਕੀ ਹੈ ਤਫਤੀਸ਼ ਕੀ ਹੈ ਸੱਚ ਦੇਖਣ ਦੀ ਤਫਤੀਸ਼ ਹੁੰਦੀ ਹੋਰ ਕੀ ਹੈ ਕੋਰਟਾਂ ਵੀ ਫੈਸਲਾ ਆਪਣੇ ਆਪ ਹਿਸਾਬ ਆਪਣਾ ਸਚਾਈ ਤਾਂ ਵੀ ਸੱਚਾ ਹੈ ਸਾਰਾ ਸਿਸਟਮ ਹੈ ਸੱਚ ਨੂੰ ਦੇਖਣ ਵਾਲਾ ਸੱਚ ਨੂੰ ਕੋਈ ਬੁਰਾ ਨਹੀਂ ਕਹਿੰਦਾ ਉਹ ਆਪਣੀ ਬੁੱਧੀ ਦਾ ਮਿਸਯੂਜ਼ ਕਰ ਲਵੇ ਉਹ ਅਲੱਗ ਗੱਲ ਹੈ ਉਹ ਅਲੱਗ ਗੱਲ ਹੈ ਪਰ ਤੇਰੇ ਬਾੜ ਜਾਣ ਬੁੱਝ ਕੇ ਪਾੜੀ ਹੈ ਉਹ ਅਲੱਗ ਗੱਲ ਉਹ ਤਾਂ ਫਿਰ ਅਪਰਾਧੀ ਹੈ ਫਿਰ ਉਹ ਜਿੱਦਾਂ ਕਰਦਾ ਫਿਰ ਅਪਰਾਧੀ ਵੀ ਹੈ ਐਸੀ ਕਲਾ ਨਾਲ ਖੇਡੀ ਹੈ ਜਿੱਦੇ ਦਰਗੇ ਗਿਆ ਹਾਰੀ ਆਈ ਨਾ ਐਸੀ ਕਲਾ ਨਹੀਂ ਕਰਨੀ ਚਾਹੀਦੀ ਜਾਣ ਬੁੱਝ ਕੇ ਸੱਚ ਨੂੰ ਲਗੋਵੇ ਗੱਲ ਉਹ ਤਾਂ ਸੱਚ ਦੀ ਕਰੇ ਗੁਰਬਾਣੀ ਦੀ ਕਰੇ ਸਾਖੀ ਬਾਬੇ ਵੱਡੇ ਵਾਲੀ ਸੁਣਾ ਬੜੀ ਖਤਰਨਾਕ ਕਲਾ ਹੈ ਬਹੁਤ ਘਰ ਉਜਾੜ ਦੂਗੀ ਇਹ ਇਹ ਸੱਚ ਨਾਲ ਤੋੜ ਦੂਗੀ ਤਾਂ ਪ੍ਰਚਾਰ ਸੱਚ ਨਾਲ ਤੋੜਨਾ ਕਰੇ ਯਾਨੀ ਪ੍ਰੈਕਟੀਕਲੀ ਐਸਾ ਕਥਾ ਕਰੇ ਜਿਹਦੇ ਸੱਚ ਨੂੰ ਤੋੜੇ ਕਹੇ ਮੈਂ ਗੁਰਮਤਿ ਦਾ ਪ੍ਰਚਾਰ ਕਰਦਾ ਦਰਗਾ ਜਾ ਕੇ ਕੀ ਹੋਊ ਫਿਰ ਐਕਸ਼ਨ ਹੋਊਗਾ ਉਲਟਾ ਬੁਲਜਾ ਮਰ ਜੂਗਾ ਦਰਗਾ ਕੇ ਹਾਲ ਹੀ ਹੈ ਬੁਲਜਾ ਮਰ ਰਹੇ ਉਹ ਡਾਕੂਆਂ ਦੀ ਬਦਲੇ ਆਮ ਸਿਵਲੀਆਂ ਦਾ ਐਨਕਾਊਂਟਰ ਕਰਕੇ ਲਿਆ ਬਈ ਫਲਾਣਾ ਡਾਕੂ ਮੈਂ ਮਾਰਦਾ ਜੀ ਮੈਨੂੰ ਦਿਓ ਨਾਮ 20 ਲੱਖ ਦਾ ਕਲਾ ਹੀ ਹੈ ਨਾ ਵੀ ਵੀ ਲੱਖ ਦਾ ਕਿਸੇ ਬੰਦੇ ਦੇ ਨਾਮ ਉਹਦੇ ਨਾਲ ਮਿਲਦਾ ਜੁਲਦਾ ਬੰਦਾ ਦੇਖਿਆ ਮਾਰ ਕੇ ਲੈ ਆਇਆ ਜੀ ਆ ਫਲਾਣਾ ਮੈਂ ਮਾਰਦਾ ਹਰ ਕੀਤਾ ਕੋਈ ਕਰ ਲਵੇ ਆਪਣੀ ਜਾਨ ਦਾ ਕਲਾਕਾਰੀ ਕੀਤੀ ਉਹਨੇ ਕਲਾਕਾਰੀ ਹੋਈ ਹੈ ਅਕਲ ਦਾ ਇਸਤੇਮਾਲ ਕੀਤਾ ਪਰ ਜੇ ਫੜਿਆ ਜਾਵੇ ਫਿਰ ਇੱਥੇ ਤਾਂ ਭਾਵੇਂ ਨਾ ਫੜ ਪਏ ਉੱਥੇ ਤਾਂ ਇੱਥੇ ਸੱਚੋ ਹੀ ਸੱਚ ਨੇ ਫੜਿਆ ਇੱਥੇ ਤਾਂ ਭਾਵੇਂ ਚੱਲ ਜਵੇ ਦਾ ਗਾਂ ਨਹੀਂ ਜਲਣਾ ਹੈਗਾ ਐਸੀ ਕਲਾ ਨਾ ਖੇਡੀਏ ਕਦੇ ਕਲਾਕਾਰੀ ਦੇ ਵਿੱਚ ਨਾ ਫਸ ਜਿਓ ਜਾ ਕੇ ਵੀ ਜੇ ਮੈਂ ਇੱਥੇ ਧੋਖਾ ਦੇ ਦਿੰਦਾ ਗਾਂ ਵੀ ਧੋਖਾ ਦੇ ਦੂੰਗਾ ਜਦ ਦਰਗਾ ਗਿਆ ਗਿਆ ਗਿਆ ਦੀ ਦਰਗਾ ਗਿਆ ਹਾਰੀਏ ਦਰਗਾਹ ਜਾਣ ਦੇ ਵਿੱਚ ਉੱਥੇ ਫਸ ਜਾ ਉਲਟੇ ਇੱਕ ਕਲਾਕਾਰੀ ਕੋਈ ਨਹੀਂ ਜਿਹੜੀ ਕਲਾਕਾਰੀ ਹੈ ਨਾ ਇਸ ਨੂੰ ਚਤਰਾਈ ਕਿਹਾ ਕਬੀਰ ਚਤਰਾਈ ਅਤ ਘੜੀ ਇਹ ਤਾਂ ਚਤਰਾਈ ਹੈ ਚਤਰਾਈ ਨਹੀਂ ਚਲਦੀ ਚਤਰਾਈ ਨਾਲ ਚਤਰ ਕੁਝ ਪਾਈ ਹੈ ਕਲਾਕਾਰੀ ਨਹੀਂ ਚਲਦੀ ਉਥੇ ਇਹ ਸੰਸਾਰ ਭਾਵੇਂ ਚੱਲ ਜਵੇ ਉੱਥੇ ਨਹੀਂ ਚੱਲਦੀ ਹੈ ਐਸੀ ਕਲਾ ਨਾ ਖੇਡੀਏ ਭੁੱਲ ਕੇ ਵੀ ਜੇ ਤੁਦਰ ਕਰ ਗਿਆ ਹਾਰੀ ਹੈ ਪੜਿਆ ਅਤਾ ਉਮੀਆਂ ਵਿਚਾਰ ਅੱਗੇ ਵਿਚਾਰੀ ਹੈ ਪੜਿਆ ਤੇ ਵੀ ਹੁਣ ਪੜਿਆ ਕੌਣ ਹੈ ਓਮੀਆਂ ਕੌਣ ਵੀ ਕਾਦਾ ਹੈ ਪੜਿਆ ਕਾਦਾ ਇਹ ਵਿਚਾਰ ਦਾ ਵਿਸ਼ਾ ਵੀ ਨਹੀਂ ਕਹਿ ਸਕਦਾ ਤੂੰ ਆਪਣੇ ਆਪ ਨੂੰ ਜੇ ਤੂੰ ਕਹੇ ਜੀ ਮੈਨੂੰ ਤਾਂ ਪਤਾ ਨਹੀਂ ਸੀ ਤੈਨੂੰ ਸਾਬਤ ਕਰ ਦੇਣਗੇ ਵੀ ਤੈਨੂੰ ਪਤਾ ਸੀ ਕਹਿੰਦੇ ਚੱਲ ਬਚਾ ਲੈਣੇ ਗੱਲ ਜੇ ਨਹੀਂ ਸੀ ਓਪਸ਼ਨ ਪੜਿਆ ਨਹੀਂ ਸੀ ਤੈਨੂੰ ਪਤਾ ਨਹੀਂ ਸੀ ਇਹ ਵਿਚਾਰ ਅੱਗੇ ਰੱਖ ਕੇ ਫਿਰ ਵਿਚਾਰਿਆ ਜਾਊਗਾ ਉਹ ਵੀ ਆ ਕਰਕੇ ਵੀ ਛਡਕਾਰਾ ਨਹੀਂ ਹੋਣਾ ਪੜਿਆ ਕੌਣ ਹੈ ਉਬੀਆ ਕੌਣ ਹੈ ਜੇ ਕੋਈ ਪੜਿਆ ਹੋਇਆ ਆਪਣੇ ਆਪ ਨੂੰ ਉਬੀਆ ਕਹੇ ਗਾਂ ਜਾ ਕੇ ਉਹ ਵੀ ਵਿਚਾਰਿਆ ਜਾਊਗਾ ਵਿਚਾਰ ਅੱਗੇ ਵਿਚਾਰੀਏ ਉਹ ਚਲੇ ਸੋ ਕੇ ਮਾਰੀ ਜਿਹੜਾ ਆਪਣੀ ਮਰਜ਼ੀ ਮੁਤਾਬਕ ਚੱਲੂ ਨਾ ਆਪਣੇ ਬਾਣੇ ਉਹ ਮਾਰਿਆ ਜਾਣਾ ਅੱਗੇ ਜਾ ਕੇ ਉਹਦੀ ਬਚਤ ਨਹੀਂ ਹੈਗੀ ਮੂੰਹ ਚੱਲੇ ਸੋ ਗਏ ਮਾਰੀਏ